ਨਾਮ ਤਤ ਸਭ ਹੀ ਸਿਰਜਾਪੈ ਨਾਮ ਤਤ ਵਸਤੂ ਹੈ ਇੱਕ ਦੇਖੋ ਸਭ ਤੋਂ ਸਿਰ ਦੇ ਉੱਤੇ ਸਾਰਿਆਂ ਤੋਂ ਉੱਤੇ ਕੀ ਹੈ ਸਭ ਦੇ ਸਿਰ ਤੇ ਨਾਮ ਤਤ ਹੈ ਨਾਮ ਤਤ ਦਾ ਮਤਲਬ ਹੈ ਹੁਕਮ ਇਹ ਨਾਮ ਤਤ ਨਹੀਂ ਹੈ ਗੁਰਬਾਣੀ ਦੇ ਨਾਮ ਤਤ ਨਹੀਂ ਹੈ ਤਤ ਗਿਆਨ ਹੈ ਗੁਰਬਾਣੀ ਵਾਲਾ ਨਾਮ ਤਤ ਗਿਆਨ ਹੈ ਉਹ ਤਤ ਵਸਤੂ ਦਾ ਗਿਆਨ ਹੈ ਜਿਹੜੀ ਤੁਰਕੀ ਬਾਣੀ ਆ ਨਾਮ ਤਤ ਹੈ ਇਹ ਫਰਕ ਹੈ ਇੱਥੇ ਸੋਹਣ ਦੇ ਵਿੱਚ ਉਹ ਨਾਮ ਤਤ ਹੈ ਇਹ ਤਤ ਗਿਆਨ ਹੈ ਉਹ ਤਤ ਵਸਤੂ ਦਾ ਹੀ ਗਿਆਨ ਕਰਾਇਆ ਹੈ ਬਾਬਾ ਤਤ ਹੈ ਬਾਬਾ ਕੌਣ ਹੈ ਤਤ ਬਾਪ ਕੀ ਹੈ ਤਤ ਤਤ ਸਰੂਪ ਬੋਲੇ ਭਰਤਰੀ ਤਤ ਸਰੂਪ ਸਤ ਸਰੂਪ ਪਰਮ ਤਤ ਮੇ ਰੇਖ ਰੂਪ ਤਤ ਵੀ ਕਹਿੰਦਾ ਤੂੰ ਸੱਚ ਨੂੰ ਹੈ ਸੱਚ ਤਤੇ ਹੈ ਬੋਲੇ ਭਰਤਰੀ ਸਤ ਸਰੂਪ ਪਰਮ ਤਤ ਮੇ ਰੇਖ ਰੂਪ ਪਰਮ ਤਤ ਹੈ ਉਹ ਜੀਵ ਆਤਮਾ ਪਰਮ ਤਤ ਹੈ ਜੀਵ ਆਤਮਾ ਕੀ ਹੈ ਉਹਦਾ ਗਿਆਨ ਜਿਹੜਾ ਹੈ ਉਹ ਗੁਰਬਾਣੀ ਜੀਵ ਆਤਮਾ ਨਹੀਂ ਹੈ ਗੁਰਬਾਣੀ ਚ ਬਿਲਕੁਲ ਵੀ ਜਿੱਥੇ ਜੀਵ ਆਤਮਾ ਉੱਥੇ ਭੁੱਖ ਲੱਗਦੀ ਹੈ ਜਿਵੇਂ ਪੱਥਰ ਜੋ ਹੈ ਨਹੀਂ ਬਾਹਰ ਵਿੱਚ ਪਰਮੇਸ਼ਰ ਇਹਦੇ ਵਿੱਚ ਵੀ ਪਰਮੇਸ਼ਰ ਨਹੀਂ ਹੈ ਇਹ ਭਲੇਖਾ ਨਹੀਂ ਰੱਖਣਾ ਚਾਹੀਦਾ ਵੀ ਇਹ ਚ ਪਰਮੇਸ਼ਰ ਹੈ ਉਹ ਅਖਰ ਇਹਨੂੰ ਨਾ ਹੈ ਇਹ ਅਖਰ ਖਰ ਜਾਣਗੇ ਉਹ ਅਖਰ ਇਹਨੂੰ ਨਾ ਹੈ ਆਤਮਾ ਨਹੀਂ ਹੈ ਗੁਰਬਾਣੀ ਦੇ ਵਿੱਚ ਬਿਲਕੁਲ ਨਹੀਂ ਜੇ ਇਹ ਸਮਝਦੇ ਨੇ ਆਤਮਾ ਹੁੰਦੀ ਚੰਗੀ ਗੱਲ ਸੀ ਨੂੰ ਥਪੜਾ ਨਾ ਦਿੰਦੀ ਜਿਹੜੇ ਗੱਲਾਂ ਕਰਦੇ ਨੇ ਫਿਰ ਕੰਨਾਂ ਦਾ ਫੜ ਕੇ ਨੂੰ ਗੁਰਦਾਰੇ ਚ ਬਾਹਰ ਨਾ ਕੱਢ ਦਿੰਦੀ ਸੋਚ ਦੀ ਸਿਆਪਾ ਤਾਂ ਇਹੀ ਆਤਮਾ ਹੈ ਜੀ ਅੱਖਰ ਦੇ ਜਿਵੇਂ ਪੱਥਰ ਜੇ ਬੜਕਾਇਆ ਤੇ ਹੈਗਾ ਮੂਰਤੀ ਜਾਏਗਾ ਇਹ ਕਹਿਣ ਲੱਗੇ ਜਦ ਇਹ ਤਤ ਗਿਆਨ ਜਿਸ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਪ੍ਰਭ ਕੀ ਹੈ ਪ੍ਰਭ ਤਤ ਹੈ ਜਿਸ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਉਹਦੇ ਮਨ ਕੀ ਹੋਊ ਤਤ ਗਿਆਨ ਪ੍ਰਗਟ ਹੋਊਗਾ ਵਿਸ਼ਵਾਸ ਹੋਰ ਕਿਸੇ ਦਾ ਤਤ ਗਿਆਨ ਹੋਰ ਗੱਲ ਹੈ ਉਹ ਤਤ ਵਸਤੂ ਦਾ ਗਿਆਨ ਹੈ ਉਹਦਾ ਗਿਆਨ ਹੈ ਹੋਣਾ ਗਿਆਨ ਕੇ ਦਰਸ਼ਨ ਹੈ ਦਰਸ਼ਨ ਕੀ ਹੈ ਸੋਝੀ ਗਿਆਨ ਪਤਾ ਲੱਗ ਜਾਣਾ ਤਤ ਕੀ ਹੈ ਆਤਮ ਤਤ ਕੀ ਹੈ ਆਤਮ ਚੀਜ਼ ਪਰ ਆਤਮ ਚੀਨੋ ਆਤਮਾ ਕੀ ਹੁੰਦਾ ਹੈ ਪ੍ਰਾਤਮ ਕੀ ਹੈ ਇੱਕ ਕੀ ਹੈ ਇਹ ਸਵਾਲ ਦਾ ਗਿਆਨ ਜਿਹੜਾ ਹੈ ਸੋਝੀ ਹੈ ਇਹ ਗੁਰਬਾਣੀ ਦੇ ਵਿੱਚੋਂ ਮਿਲਣੀ ਹੈ ਇਹ ਗਿਆਨ ਮਿਲਣਾ ਹੈ ਕਿਹਦਾ ਤਤ ਦਾ ਤਤ ਉਹ ਹੈ ਜਿਹਦਾ ਗਿਆਨ ਹੈ ਤੱਤ ਜੀਵ ਦਾ ਮਿਲਣਾ ਹੈ ਤਤ ਜੀਵ ਹੈ ਤਤ ਇੱਕ ਹੈ ਸਤਿਗੁਰੂ ਸਭ ਤੱਤੇ ਤੱਤ ਹਾਂਜੀ ਨਾਮ ਤਤ ਸਭ ਹੀ ਸਿਰਜਾਪੈ ਨਾਮ ਜੋ ਤਤ ਹੈ ਸਾਰਿਆਂ ਦੇ ਸਿਰਜਾਪੈ ਜਿੰਨੇ ਵੀ ਬੱਤਾਂ ਨੇ ਜਿੰਨੇ ਵੀ ਰਾਜੇ ਨੇ ਚੰਦ ਸੂਰਜ ਸਾਰਿਆਂ ਦੇ ਉੱਤੇ ਹੈ ਹੁਕਮ ਪੈ ਵਿੱਚ ਪਵਨ ਬਹਿ ਸਤਿਭਾਉ ਕੁਝ ਵੀ ਹੁਕਮ ਤੋਂ ਵਾਂਝਾ ਨਹੀਂ ਸਭ ਕੁਝ ਹੁਕਮ ਦੇ ਅਧੀਨ ਹੈ ਹੁਕਮ ਨੂੰ ਨਾਮ ਤਤ ਕਿਹਾ ਹੈ ਹੁਕਮੇ ਅੰਦਰ ਸਭ ਬਾਹਰ ਹੁਕਮ ਨਾ ਨਾਮ ਤਤ ਸਭ ਹੀ ਸਰ ਇਹ ਕੋਈ ਗੱਲ ਗੱਲ ਪਲਟ ਕੇ ਕਹੀ ਹੋਈ ਹੈ ਬਿਨ ਨਾਮ ਹੈ ਦੁੱਖ ਕਾਲ ਸੰਤਾਪ ਹੈ ਜੇ ਨਾਮ ਹੈ ਉਹ ਉੱਥੇ ਕਾਲ ਦਾ ਦੁੱਖ ਹੈ ਜੇ ਹੁਕਮ ਦੇ ਵਿੱਚ ਨਹੀਂ ਤੁਸੀਂ ਤਾਂ ਕਾਲ ਦਾ ਦੁੱਖ ਹੈ ਜੇ ਹੁਕਮ ਨਾਲ ਜੁੜੇ ਨਹੀਂ ਕਾਲ ਦਾ ਦੁੱਖ ਹੈ ਜੇ ਹੁਕਮ ਨਾਲ ਲੜ ਫੜਿਆ ਨਹੀਂ ਤੁਸੀਂ ਕਾਲ ਦਾ ਦੁੱਖ ਹੈ ਫਿਰ ਬੋਲ ਤੇ ਬਾਹਰ ਹੋ ਜਹਾਜ਼ ਜਿਹੜੀਆਂ ਜੇ ਬੈਠੇ ਜੇ ਗੁਰਕੇ ਪਾਣੇ 'ਚ ਨਹੀਂ ਚੱਲਦੇ ਜੋ ਜਹਾਜ਼ ਤੇ ਪਰੇ ਹੋ ਲਹਿਰਾਂ ਚੱਲਦੀਆਂ ਨੇ ਜੋ ਜਹਾਜ਼ ਤੱਕ ਕਿਸੇ ਪਹੁੰਚੀ ਨਹੀਂ ਡੁੱਬ ਸਕਦੀ ਹੈ ਪਰ ਜਦ ਜਹਾਜ਼ ਦੇ ਵਿੱਚ ਬੈਠ ਗਏ ਲਹਿਰਾਂ ਛੋੜੀਆਂ ਨੇ ਫਿਰ ਕਿਸ਼ਤੀ ਛੱਡ ਦਿੱਤੀ ਫਿਰ ਕੋਈ ਰੋਣਾ ਨਹੀਂ ਜਹਾਜ਼ ਦੇ ਵਿੱਚ ਜਿਹੜਾ ਫਿਰ ਗਿਆ ਉਹਨੂੰ ਕੋਈ ਖਤਰਾ ਨਹੀਂ ਨਾਮ ਨਾਲ ਜੁੜ ਗਿਆ ਉਹਨੂੰ ਕੋਈ ਖਤਰਾ ਨਹੀਂ ਖਤਰਾ ਨਾਮ ਤੋਂ ਪਹਿਲਾਂ ਪਹਿਲਾਂ ਮੈਨੂੰ ਨਾਮ ਹੈ ਦੁੱਖ ਕਾਲ ਸੰਸਾਰ ਦਾ ਉਸੇ ਨੂੰ ਸਾਚ ਸ਼ਬਦ ਵਿੱਚ ਮੁਕਤ ਨਾ ਹੋਏ ਕਿ ਨਾਮ ਹੈ ਦਾ ਸ਼ਬਦ ਇਹਦੇ ਨਾਲ ਮੁਕਤੀ ਹੋਣੀ ਹੈ ਸਾਚ ਸ਼ਬਦ ਵਿੱਚ ਮੁਕਤ ਨਾ ਮੁਕਤੀ ਕਾਹਦੋਂ ਜਪਣ ਵਾਲ ਤੋਂ ਮੁਕਤੀ ਮੁਕਤੀ ਕਾਦੀ ਹੈ ਸੰਸਾਰ ਤੋਂ ਜੰਮਣ ਵਰ ਤੋਂ ਛੁਟਕਾਰਾ ਮੁਕਤੀ ਕਹਿੰਦੇ ਨੇ ਤਤੋ ਤਤ ਮਿਲੈ ਮਨ ਮੰਨੈ ਆਦਿ ਤਤੋ ਤਤ ਮਿਲੈ ਮਨ ਮੰਨੈ ਮਨ ਮਾਨੈ ਤਤ ਨੂੰ ਜਦੋਂ ਤਤ ਮਿਲਦਾ ਨਾ ਤਾਂ ਮਨ ਮੰਨਦਾ ਇੱਕ ਤਤ ਗਿਆਨ ਹੈ ਇੱਕ ਤਤ ਵਸਤੂ ਹੈ ਜਦ ਬੁੱਧੀ ਨੂੰ ਤਤ ਗਿਆਨ ਮਿਲਦਾ ਹੈ ਫੇਰ ਮਾਰੇ ਇਸ ਗਿਆਨ ਨਾਲ ਹੈ ਸੰਸਾਰ ਨੂੰ ਛੱਡਣਾ ਬਰਨਾ ਨਹੀਂ ਹੁੰਦਾ ਕਿਸੇ ਜਪ ਨਾਲ ਤਪ ਨਾਲ ਪੂਜਾ ਨਾਲ ਸਿਮਰਨ ਨਾਲ ਕਿਸੇ ਕਰਮ ਕਾਂਡ ਨਾਲ ਮਨ ਨਹੀਂ ਬਣਿਆ ਅਜ ਤੱਕ ਕਿਸੇ ਗੁਰਬਾਣੀ ਦਾ ਜੋ ਤਤ ਗਿਆਨ ਹੈ ਇਹ ਤੇ ਬਿਨਾ ਮਨ ਨਹੀਂ ਬੁੱਧ ਤਤ ਵਸਤੂ ਉਹਦਾ ਆਪਣਾ ਗਿਆਨ ਨਹੀਂ ਜਿੰਨਾ ਚਿਰ ਮਿਲਦਾ ਜਿੰਨਾ ਚਿਰ ਉਹਨੂੰ ਆਪਣੀ ਸੋਝੀ ਨਹੀਂ ਆਉਂਦੀ ਉਹਨਾਂ ਚਿਰ ਉਹ ਬੰਦਾ ਸਵਾਲ ਇਹ ਖੜਾ ਰਹੂਗਾ ਕਿ ਜਿੰਨਾ ਚਿਰ ਆਤਮ ਦਰਸ਼ਨ ਨਹੀਂ ਹੁੰਦਾ ਮਨ ਮੰਨਦਾ ਨਹੀਂ ਮਨ ਦਾ ਸਰੂਪ ਹੈ ਜੋ ਮਿਲਣਾ ਉਹ ਵੀ ਤਤ ਮਿਲਣਾ ਨੂੰ ਗਿਆਨ ਤਤ ਗਿਆਨ ਮਿਲਣਾ ਤਤ ਗਿਆਨ ਹੀ ਜਿੰਨਾ ਚਿਰ ਮਿਲਦਾ ਤਤ ਵਸਤੂ ਨੂੰ ਤਤ ਵਸਤੂ ਨੂੰ ਜਿਹੜਾ ਜਿਹੜਾ ਆਪਣਾ ਗਿਆਨ ਨਹੀਂ ਮਿਲਦਾ ਤੂੰ ਗਿਆਨ ਨਹੀਂ ਮਿਲਦਾ ਮਨ ਮੰਨਦਾ ਨਹੀਂ ਜੋਗੀ ਦਾ ਮਨ ਮੰਨ ਨਹੀਂ ਰਿਹਾ ਵਾਲਾ ਫੇਰ ਜਾਂਦਾ ਸਾਰੀ ਜ਼ਿੰਦਗੀ ਫੇਰੀ ਜਾਂਦਾ ਵਾਲਾ ਵਰਦੇ ਤੱਕ ਫੇਰੀ ਜਾਂਦਾ ਆ ਦੂਜੇ ਨੂੰ ਵਾਲਾ ਫੜਾ ਜਾਂਦਾ ਚੇਲੇ ਤੈਨੂੰ ਕੱਖ ਨਹੀਂ ਮਿਲਿਆ ਸਾਰੀ ਜ਼ਿੰਦਗੀ ਚ ਵਾਲਾ ਤੋਂ ਤੂੰ ਗਾਹਾਂ ਨੂੰ ਕਿਉਂ ਵੜਦਾ ਗਾਹਾਂ ਦਾ ਕਬੀਰ ਨੂੰ ਨਹੀਂ ਸੀ ਮਿਲਿਆ ਨਾ ਉਹਨੇ ਰੌਲਾ ਪਾਤਾ ਕੋਠੇ ਚੜ ਕੇ ਨੂੰ ਕੁਝ ਨਹੀਂ ਮਿਲਿਆ ਬਾਲਾ ਭਗਾ ਕੇ ਮਾਰੀ ਉਹਨੇ ਤੁਸੀਂ ਕਿਉਂ ਨਹੀਂ ਮਾਰੀ ਹੁੰਦੀ ਇਹਨਾਂ ਨੂੰ ਉਹ ਵਸਤੂ ਦੀ ਲੋੜ ਨਹੀਂ ਹੈ ਉਹਨੂੰ ਲੋੜ ਸੀ ਤਤ ਵਸਤੂ ਦੀ ਲੋੜ ਨਹੀਂ ਇਹਨੂੰ ਲੋੜ ਹੈ ਗੁਰੂ ਪ੍ਰਕਾਸ਼ ਵਾਲਾ ਫੇਰਦੇ ਨੇ ਮੈਨੂੰ ਤਸਵਾ ਜਦੋਂ ਕਰਨੀ ਪਈ ਗੱਲ ਬੜਾ ਛੜਤੀ ਦੂਜਾ ਜਾਏ ਇੱਕ ਘਰ ਆਉਂਦਾ ਫਿਰ ਕਹਿੰਦੇ ਚਿੱਟੇ ਜਿਹਨਗੇ ਕੱਪੜੇ ਆਪਣੇ ਉਹਨਾਂ ਨੂੰ ਕਹਿੰਦੇ ਜਿਹਨਾਂ ਜੋ ਆਏ ਤੇ ਮੇਲੇ ਚਿੱਤ ਕਠੋਰ ਜੀ ਉਹਨਾਂ ਨੂੰ ਕਹਿੰਦੇ ਤੈਨੂੰ ਮੁਖ ਨਾਮ ਕਹਿੰਦੇ ਮੂਹ ਵਾਲੇ ਨਾਮ ਮੂਹ ਵਾਲਾ ਨਾਮ ਉਹਨਾਂ ਬੋਲਣ ਵਾਲਾ ਉਚਾਰਨ ਕਰਨ ਵਾਲਾ ਨਾਮ ਹੋਵੇ ਇੱਕ ਨਾਮ ਲੈ ਕੇ ਰਾਮ ਰਾਮ ਕਰੀ ਜਾਂਦੇ ਹਾਂ ਦੂਜਾ ਜਾਏ ਉਹ ਜਿਹੜਾ ਨਾਮ ਪੈਦਾ ਹੁੰਦਾ ਹੈ ਤਤ ਗਿਆਨ ਹੁੰਦਾ ਧਰਤੀ ਦੇ ਵਿੱਚੋਂ ਉਹ ਚੀਜ਼ ਨਿਕਲੂ ਜੋ ਧਰਤੀ ਦੇ ਵਿੱਚ ਹੈ ਥੱਲੇ ਜਿੱਥੇ ਧਰਤੀ ਦੇ ਥੱਲੇ ਖਾਰਾ ਪਾਣੀ ਹੋ ਤਾਂ ਖਾਰਾ ਨਿਕਲੂ ਜਿੱਥੇ ਧਰਤੀ ਦੇ ਅੰਦਰ ਵਧੀਆ ਪਾਣੀ ਹੈ ਬਿਠਾ ਹੈ ਆਪਣਾ ਉਹ ਉੱਥੇ ਉਹ ਨਿਕਲੂਗਾ ਜਿੱਥੇ ਤੇਲ ਆ ਉੱਥੇ ਤੇਲ ਨਿਕਲੂ ਸਵਾਲ ਤੇ ਹੈ ਕੀ ਉਸ ਏਰੀਏ ਦੇ ਵਿੱਚ ਜੋ ਉਸ ਏਰੀਏ ਦੇ ਵਿੱਚ ਗਰਾਊਂਡ ਹੈ ਪ੍ਰਚਾਰ ਹੋਇਆ ਹੋਇਆ ਹੈ ਉਸ ਮਤ ਨੇ ਕੀਤਾ ਅੰਗਰੇਜ਼ਾਂ ਕੋ ਜਿਹੜਾ ਪ੍ਰਚਾਰ ਹੈ ਉੱਥੇ ਹੋਇਆ ਨਿਕਲ ਮੁਸਲਮਾਨਾਂ ਦੇ ਜਿਹੜਾ ਪ੍ਰਚਾਰ ਹੈ ਧਰਤੀ ਉਹੀ ਹੈ ਸਾਰਿਆਂ ਦੇ ਹਿਰਦੇ ਕੋਈ ਬਣਾਉਂਦਾ ਉਹੀ ਨਿਕਲਦੀ ਤਤੋ ਤਤ ਮੇਰੇ ਮਨ ਮਾਨੈ ਦੂਜਾ ਜਾਏ ਇਤ ਘਰ ਆਨੈ ਭਾਵੇਂ ਦੁਆਇਤ ਚਲੀ ਜਾਂਦੀ ਹੋਵੇ ਦੂਜਾ ਕੀ ਜਾਏ ਦੂਜਾ ਕੋਈ ਨਹੀਂ ਰਹਿੰਦਾ ਸਭ ਇੱਕੋ ਹੀ ਰੂਪ ਹੈ ਵੈਰੀ ਬਗਾਨਾ ਕੋਈ ਨਹੀਂ ਆਪਣਾ ਦਾ ਪਰਾਇਆ ਕੋਈ ਸਾਰੇ ਆਪਣੇ ਨੇ ਪਰਾਇਆ ਹੀ ਕੋਈ ਨਹੀਂ ਨਾ ਕੋਈ बैरी ਨਾ ਹੈ ਬਗਾਨਾ ਜਦ ਬਗਾਨਾ ਕੋਈ ਨਹੀਂ ਹੈ ਦੁਆਇ ਚਲੀ ਗਈ ਦੂਜਾ ਨਹੀਂ ਕੋਈ ਸਮਝ ਆ ਗਈ ਕਿ ਦੂਜਾ ਕਾਹਨੂੰ ਹੈ ਕੋਈ ਦੂਜਾ ਕਹਿਣੇ ਆਲੇ ਦੂਜੇ ਦੀ ਪੜ੍ਹਾਈ ਕਰਾਉਣ ਵਾਲੇ ਤਾਂ ਠੱਗ ਨੇ ਆਪ ਜਿੰਨਾ ਇਹ ਦੂਜਾ ਝਗੜਾ ਹੋਣਾ ਚ ਜਾਂ ਦੂਜਾ ਰਿਹਾ ਹੀ ਨਾ ਝਗੜਾ ਮਿਲੇ ਝਗੜਾ ਜਾਲ ਬਣ ਦੋ ਚ ਝਗੜਾ ਇੱਕ ਚ ਕਿਵੇਂ ਝਗੜਾ ਕੋਈ ਜੇ ਦੂਜਾ ਹੈ ਹੀ ਨਹੀਂ ਕੋਈ ਝਗੜਾ ਕਿਹਦੇ ਨਾਲ ਹੁੰਦਾ ਇੱਕ ਰਾਜਾ ਸੀ ਉਹਦਾ ਇੱਕੋ ਹੀ ਬੁੱਢਾ ਸੀ ਉਹਦਾ ਝਗੜਾ ਕਿਹਦੇ ਨਾਲ ਜਾਉਂਦਾ ਕੋਈ ਹੈ ਹੀ ਨਹੀਂ ਤਾਂ ਕੱਲਾ ਹੀ ਵਾਰ ਹੈਗਾ ਕੋਈ ਰੌਲਾ ਨਹੀਂ ਝਗੜਾ ਦੂਜੇ ਨਾਲ ਹੈ ਜਿੱਥੇ ਦੁਆਇਆ ਤਾਂ ਮਨ ਵਿੱਚ ਝਗੜਾ ਉੱਥੇ ਹੈ ਬੋਲੇ ਪਵਨਾ ਗਗਨ ਗਰਜੈ ਬੋਲੇ ਪਵਨਾ ਸੰਸਾਰ ਦੇ ਵਿੱਚ ਹਵਾ ਕਰਕੇ ਬੋਲੇ ਸੰਸਾਰ ਦੇ ਵਿੱਚ ਪੌਣ ਕੀ ਬਾਣੀ ਹੈ ਹਵਾ ਅੰਦਰੋਂ ਨਿਕਲਦੀ ਹੈ ਲਫ਼ਜ਼ ਮੂੰਹ ਦੇ ਵਿੱਚ ਜੀਵ ਹੈ ਬੁੱਲਾਂ ਦੇ ਨਾਲ ਕੰਠ ਦੇ ਨਾਲ ਲਫ਼ਜ਼ ਬਣਾ ਕੇ ਅਸੀਂ ਬਾਹਰ ਛੱਡਦੇ ਹਾਂ ਬੋਲ ਜੋ ਬੋਲਦੇ ਹਾਂ ਅੰਦਰ ਆਕਾਸ਼ ਵਿੱਚ ਗਰਜਨ ਹੁੰਦੀ ਹੈ ਉਹਦੀ ਇਹ ਬਾਣੀ ਬਣ ਜਾਂਦੀ ਇਹਨੂੰ ਅਸੀਂ ਬਾਣੀ ਕਹਿੰਦੇ ਗਰਜਨ ਆਵਾਜ਼ ਬਣ ਜਾਂਦੀ ਉਹਨੇ ਪਾਉਣਾ ਗਗਨ ਕਰਕੇ ਐਵੇਂ ਹਿਰਦਾ ਜਿਹੜਾ ਆਕਾਸ਼ ਹੈ ਅੰਦਰ ਉੱਥੇ ਜਾਂ ਮਨ ਬੋਲਦਾ ਉਹ ਬਾਣੀ ਬਣ ਜਾਂਦੀ ਗਗਨ ਉੱਥੇ ਵੀ ਹੈਗਾ ਜਦ ਮਨ ਬੋਲਦਾ ਹਿਲਚਲ ਹੁੰਦੀ ਹੈ ਨਾ ਮਨ ਦੇ ਵਿੱਚ ਗਗਨ ਦੇ ਵਿੱਚ ਉਹ ਜਲ ਟਕਰਾਉਂਦੀ ਹੈ ਗਗਨ ਗਗਨ ਖੜਾ ਹੈ ਮਨ ਹਿਲਦਾ ਡੋਲਦਾ ਮਨ ਡੋਲਦਾ ਤੇ ਸੁਣਾ ਘੜੇ ਵਿੱਚ ਪਾਣੀ ਜਾਂ ਹਿਲਦਾ ਤਾਂ ਆਵਾਜ਼ ਤਾਂ ਫਿਰ ਹੋਣੀ ਘੜਾ ਰੱਖਿਆ ਹੈ ਪਾਣੀ ਦੇਖਿਆ ਆਵਾਜ਼ ਨਹੀਂ ਪੈਦਾ ਹੁੰਦੀ ਜੇ ਘੜੇ ਨੂੰ ਹਲਾਓਗੇ ਪਾਣੀ ਹਿਲੂਗਾ ਆਵਾਜ਼ ਤਾਂ ਪੈਦਾ ਹੋਣੀ ਤਾਂ ਵੀ ਘੜੇ ਨੂੰ ਹਰਾਓ ਜਾਂ ਘੜਾ ਹਿਲਦਾ ਨਹੀਂ ਥੱਲੇ ਅੱਗ ਜਾਲ ਦੋ ਤੇ ਪਾਣੀ ਦਾ ਹਿਲਣ ਲੱਗ ਗਿਆ ਨਾ ਸੂ ਸੁਤੀ ਆਵਾਜ਼ ਤਾਂ ਜਦੇ ਆਉਣ ਲੱਗ ਜਾਣੀ ਚੁੱਲ੍ਹੇ ਦੇ ਪਾਣੀ ਰੱਖ ਦੋ ਥੱਲੇ ਜਾਣ ਦੋ ਅੱਗ ਆਵਾਜ਼ ਆਉਣ ਲੱਗ ਜਾਣੀ ਉਹ ਪਾਣੀ ਸਰਕੂਲੇਸ਼ਨ ਸ਼ੁਰੂ ਹੋ ਜਾਣਾ ਹਲੇ ਚੱਲ ਹੋਊਗੀ ਆਵਾਜ਼ ਆਊਗੀ ਪਾਟਾ ਨਹੀਂ ਹਿਲਦਾ ਸਟੋਵ ਤੇ ਪਿਆ ਜਦੋਂ ਨੇ ਪਿਆ ਭਾਂਡਾ ਨਹੀਂ ਹਿਲਦਾ ਪਰ ਪਾਣੀ ਹਿਲਦਾ ਵਿੱਚ ਮਨ ਹਿਲਦਾ ਉਹਦੀ ਆਵਾਜ਼ ਆਉਂਦੀ ਉਹ ਬੰਦੀ ਆਵਾਜ਼ ਨਾਨਕ ਨੇ ਇਹ ਪੌਂਡ ਕੀ ਬਾਣੀ ਉਸ ਬਾਣੀ ਨੂੰ ਕੀ ਕਹਿੰਦੇ ਤੁਰਕੀ ਬਾਣੀ ਔਰ ਸਾਡੀ ਕਲਪਨਾ ਜਿਹੜਾ ਮਨ ਪਾਉਂਦਾ ਹੁਕਮ ਕਹਿੰਦੇ ਨੇ ਉਹ ਮਨ ਬੋਲਦਾ ਉਹਦੀ ਗਰਜਨ ਪੈਦਾ ਹੁੰਦੀ ਹੈ ਉਹ ਅੰਦਰ ਬੈਠਾ ਜਿਹੜਾ ਉਹਨੂੰ ਸੁਣਦੀ ਹੈ ਆਕਾਸ਼ ਨਾਲ ਜੁੜਿਆ ਹੋਇਆ ਉਹ ਜਿਵੇਂ ਕੋਈ ਇੱਥੇ ਆਦਮੀ ਬੋਲਦੇ ਆ ਬੋਲਦਾ ਹੋਵੇ ਕਮਰੇ ਇੱਥੇ ਉਹਦਾ ਕੋਈ ਚੀਜ਼ ਫਿੱਟ ਕਰਕੇ ਮਾਈਕ ਵਗੈਰਾ ਬਾਹਰ ਉਹਦਾ ਕਨੈਕਸ਼ਨ ਕਰ ਦਈਏ ਤਾਂ ਸੈਂਕੜੇ ਮਿਲਾਂ ਤੇ ਉਹਦੀ ਚਲੀ ਜਾਊਗੀ ਬਾਅਦ ਅਸਾਂ ਅੰਦਰ ਫਿੱਟ ਕੀਤਾ ਹੋਇਆ ਉਹ ਵੀਰ ਬੈਠਾ ਅੰਦਰ ਉਹਦਾ ਕਹਿੰਦਾ ਹੈ ਦਰਗਾਹ ਤੱਕ ਚਲੀ ਜਾਂਦੀ ਹੈ ਬਸ ਸਾਰੇ ਸੀਆਈਡੀ ਦੀ ਬਾਹਰ ਹੈ ਇਹਨੂੰ ਨਹੀਂ ਪਤਾ ਹੈ ਗੱਲ ਉਸ ਬਾਣੀ ਨੂੰ ਕੀ ਕਹਿੰਦੇ ਨੇ ਉਸ ਬਾਣੀ ਨੂੰ ਪਰਾ ਬਾਣੀ ਕਹਿੰਦੇ ਨੇ ਚਾਹੇ ਮਨ ਵਿੱਚ ਹੀ ਪੈਦਾ ਹੁੰਦੀ ਫੁਰਨਾ ਜਿਹੜਾ ਫੁਰਨਾ ਹੈ ਨਾ ਪਰਾ ਬਾਣੀ ਫੁੱਲ ਉਪਰਾ ਬਣੇ ਫੁੱਲ ਆਪਾਂ ਨਹੀਂ ਵੀ ਦੱਸਦੇ ਕਿਸੇ ਪ੍ਰਗਟ ਨਹੀਂ ਕਰਦੇ ਅੰਦਰੇ ਰਹਿ ਗਈ ਜਿਹੜੀ ਗੱਲ ਪ੍ਰਗਟ ਨਹੀਂ ਕੀਤੀ ਉਹ ਪਰਾ ਬੋਲਣ ਤੋਂ ਪਰਿਆ ਸੰਸਾਰ ਤੋਂ ਪਰੇ ਹੈ ਫਿਰ ਜੇ ਪ੍ਰਗਟ ਕਰਨਾ ਹੋਵੇ ਤਾਂ ਤਿੰਨ ਰੂਪ ਕਰ ਤਿੰਨ ਰੂਪਾਂ 'ਚ ਪ੍ਰਗਟ ਹੋਣਾ ਇਹ ਥਾਂ ਆ ਕੇ ਪ੍ਰਗਟ ਹੋਣਾ ਪਰ ਇੱਥੋਂ ਉਹ ਗੱਲ ਉੱਠੀ ਹੋਈ ਹੈ ਜਿਹੜੀ ਇੱਥੇ ਹੋਣੀ ਜਾਂ ਇੱਥੋਂ ਉੱਠੀ ਹੋਈ ਹੋਰ ਵੀ ਇੱਥੇ ਹੋਣੀ ਚਾਹੇ ਦਿਮਾਗ ਚੋਂ ਉੱਠੀਏ ਤਾਂ ਵੀ ਕੱਢ ਜਾਣਾ ਜੇ ਹਿਰਦੇ ਚੋਂ ਉੱਠੀਏ ਤਾਂ ਵੀ ਕੱਢ ਜਾਣਾ ਕਿਉਂਕਿ ਸੈਂਟਰ ਹੈ ਜੇ ਤਾਂ ਮਨ ਬਹੁਤ ਹੀ ਉੱਠੀ ਹੈ ਕਵਤਾ ਇੱਥੋਂ ਉੱਠੀ ਹੈ ਤਾਂ ਤਾਂ ਵੀ ਇੱਥੇ ਹੋਣੀ ਹੈ ਜੇ ਇੱਥੋਂ ਉੱਠੀ ਹੈ ਜੇ ਫੁਰਨਾ ਰਿਤ ਸਦਾ ਫੁਰਨਾ ਜੇ ਗੁਰਬਾਣੀ ਦਾ ਫੁਰਨਾ ਸਾਹਮਣੇ ਇੱਥੇ ਹੋਣਾ ਕੰਠ ਵਿੱਚ ਆ ਗਈ ਕੰਠ ਵਿੱਚ ਥੱਲੇ ਹਵਾ ਦਾ ਸਾਹ ਮੁੜ ਕੇ ਕੰਠ ਜੇ ਹੋਣਾ ਤੇ ਉੱਥੇ ਹਵਾ ਦੇ ਨਾਲ ਮਿਕਸ ਹੋਣੀ ਉਹ ਬਸੰਤੀ ਇੱਥੋਂ ਕੀ ਆਈ ਧੂੜ ਆਈ ਉਹ ਬਾਣੀ ਧੂੜ ਹੈ ਜਿਹੜਾ ਫੁੱਟ ਹੈ ਉਹ ਧੂੜ ਰੂਪ ਹੈ ਉਹ ਗਿਆਨ ਦੀ ਧੂੜ ਹੈ ਫੁੱਟ ਰਹੀ ਹਵਾ ਦੇ ਵਿੱਚ ਬੁਲਾਤਾ ਗਿਆਨ ਗਿਆਨ ਦੀ ਬਣ ਗਈ ਤੇ ਸੁਣਤੀ ਬ੍ਰਿਕਸ ਕਰਤੇ ਆਵਾਜ਼ ਦੇ ਵਿੱਚ ਉਹ ਗਿਆਨ ਕੰਠ ਵਿੱਚ ਬਸੰਤੀ ਹੈ ਜੀਵ ਹੈ ਬੁੱਲ ਨੇ ਤਾਲੂ ਹੈ ਇਹ ਪਿਸ ਗਈ ਇਹਦੇ ਵਿੱਚ ਅੱਟ ਤੋਂ ਮੂੰਹ ਦੇ ਵਿੱਚ ਇੱਥੇ ਪਸੰਤੀ ਕਹਿੰਦੇ ਨੇ ਹਵਾ ਆਰ ਧੂੜ ਹੋ ਗਿਆ ਦੀ ਵਿਕਸ ਹੋ ਗਈ ਕੀਤੀ ਜਾਂਦੀ ਹੈ ਗੱਲ ਬਣਾ ਕੇ ਬਾਹਰ ਦੱਸੀ ਜਾਂਦੀ ਹੈ ਉਹਦੀ ਭਾਵਨਾ ਬਾਹਰ ਪ੍ਰਗਟ ਕੀਤੀ ਜਾਂਦੀ ਹੈ ਆਪਣੀ ਬੋਲੀ 'ਚ ਉਹ ਉਹਦੇ ਅੰਦਰ ਪਸੰਤੀ ਹੈ ਉਹ ਤਾਂ ਬਾਹਰ ਆਈ ਮਾਤਮਾ ਬਣ ਗਈ ਮੂੰਹ ਦੇ ਅੰਦਰ ਦੇਖੋ ਆਟਾ ਜਿੰਨਾ ਜਰ ਚੱਕੀ ਦੇ ਵਿੱਚ ਵਿੱਚ ਹੈ ਉਹਦਾ ਜਦ ਪੀਸ ਹੁੰਦਾ ਜਦ ਬਾਹਰ ਚਲਾ ਗਿਆ ਪੱਥਰ ਤੋਂ ਬਾਹਰ ਚਲਾ ਗਿਆ ਆਟਾ ਫੜ ਕੇ ਜਾਂਦਾ ਬਾਹਰ ਪੀਸ ਹੁੰਦਾ ਜਰ ਹੁੰਦਾ ਜਿਹੜਾ ਜਰ ਦੋ ਪੱਥਰਾਂ ਦੇ ਵਿਚਾਲੇ ਬਾਹਰ ਨਿਕਲੀ ਤਾਂ ਮਦਮਾ ਬਣ ਗਈ ਆਵਾਜ਼ ਬਣ ਕੇ ਚਲੀ ਗਈ ਦੂਰੇ ਦਾ ਧਿਆਨ ਖਿੱਚੂ ਮਦਮ ਜਿਹਨੂੰ ਗੱਲ ਕਹੀ ਹੈ ਪਰ ਕਹਿਣ ਵਾਲਾ ਹੈ ਦੋਹਾਂ ਦੇ ਵਿੱਚ ਸੰਪਰਕ ਪੈਦਾ ਕਰਦੀ ਮਾਧਮ ਲਫ਼ਜ਼ੀ ਮਤਲਬ ਲੋ ਮਾਧਮ ਜਿਹੜਾ ਦਾ ਤਾਂ ਸਤਗੁਰ ਅੰਦਰ ਹੈ ਰਾਮ ਅੰਦਰ ਹੈ ਉਹਨਾਂ ਦੀ ਤਾਂ ਇਹ ਹੈ ਜਿਹਨਾਂ ਦਾ ਬਾਹਰ ਹੈ ਉਹ ਬਾਹਰੋਂ ਨੇ ਉਹਨੂੰ ਅੰਦਰ ਨੂੰ ਉਹਨਾਂ ਦੀ ਪੁੱਠੀ ਹੈ ਸਾਖਤਾਂ ਦੀ ਸਾਖਤਾਂ ਵੀ ਇਹ ਤੋਂ ਪੁੱਠੀ ਹੈ ਕੋਈ ਸਾਖਤ ਨੇ ਉਹ ਬਾਹਰ ਢੋਲਦੇ ਨੇ ਨਾ ਉਹਨਾਂ ਨੇ ਬਾਹਰ ਬੰਨਿਆ ਹੈ ਆਕਾਸ਼ਵਾਣੀ ਨੂੰ ਬਾਹਰੋਂ ਬੰਨਿਆ ਹੋਇਆ ਸਾਡੇ ਅੰਦਰੋਂ ਬੰਨਿਆ ਹੈ ਉਹ ਅਰਥਾਂ ਦੇ ਨਾਲ ਅਰਥਾਂ ਦੇ ਨਾਲ ਜਸਟੀਫਾਈ ਨਹੀਂ ਕਰ ਸਕਦੇ ਕਦੇ ਮਾਧਿਅਮ ਆ ਕੇ ਬਣੇ ਮਾਧਿਅਮ ਹੈ ਦੋਹਾਂ ਦੇ ਵਿੱਚ ਸੰਪਰਕ ਪੈਦਾ ਕਰ ਮਾਧਿਅਮ ਇੱਕ ਸਮਝਣ ਵਾਲਾ ਇੱਕ ਸਮਝਾਉਣ ਵਾਲਾ ਦੋਹਾਂ ਦੇ ਵਿੱਚ ਬੋਲੀ ਦਾ ਮਾਧਿਅਮ ਹੈ ਭਾਸ਼ਾ ਦਾ ਮਾਧਿਅਮ ਮੈਂ ਕੀ ਚਾਹਣਾ ਬੋਲ ਕੇ ਮੈਂ ਦੱਸ ਰਿਹਾ ਪਾਚਨ ਦੋ ਦੇ ਵਿੱਚ ਸੰਪਰਕ ਪੈਦਾ ਕਰਨ ਵਾਲੀ ਚੀਜ਼ ਮਾਧਿਅਮ ਬੋਲੀ ਸਮਝ ਨਹੀਂ ਆਈ ਪਸ਼ੂ ਬੋਲਦੇ ਨੇ ਆਪਾਂ ਨੂੰ ਸਮਝ ਆਉਂਦੀ ਹੈ ਚਿੜੀਆਂ ਬੋਲਦੀਆਂ ਨੇ ਸੁਣਦੀਆਂ ਨੇ ਸਮਝ ਨਹੀਂ ਆਉਂਦੀ ਪਰ ਹਾਂ ਸਾਨੂੰ ਪਤਾ ਲੱਗ ਜਾਵੇ ਚਿੜੀਆਂ ਬੋਲਣ ਲੱਗ ਗਈਆਂ ਵੀ ਦਰਦ ਨਿਕਲੇ ਤਿੰਨ ਵਜੇ ਹੁਣ ਜਾਨਵਰ ਬੋਲਣ ਲੱਗੇ 12 ਵਜੇ ਨਹੀਂ ਬੋਲਦੇ ਪਰ ਕੀ ਕਹਿੰਦੀ ਹੈ ਰੇੜੀ ਪਤਾ ਆਦਮੀ ਬੋਲਦਾ ਹਿੜੀਆਂ ਨੂੰ ਨਹੀਂ ਪਤਾ ਕੀ ਕਹਿੰਦਾ ਮਾਧਮਾ ਹੈ ਉਹ ਬੋਲੀ ਸਾਨੂੰ ਸਾਡਾ ਧਿਆਨ ਤਾਂ ਖਿੱਚਿਆ ਜਿਹੜੀਆਂ ਨੇ ਜ਼ਰੂਰ ਕੋਈ ਵੀ ਚੀਜ਼ ਬੋਲਦੀ ਹੈ ਧਿਆਨ ਤਾਂ ਖਿੱਚਿਆ ਪਰ ਕੀ ਕਹਿੰਦਾ ਜੀ ਅੱਗੇ ਬੈਠੀ ਬੈਠੀ ਉਹਨੂੰ ਕਹਿੰਦੇ ਨੇ ਬਖਿਆਨ ਜਿਹੜੀ ਦੀ ਗੱਲ ਦੀ ਪੂਰੀ ਸਮਝ ਆ ਜਵੇ ਜੇ ਜੋ ਕੁਝ ਕਹਿਣਾ ਚਾਹੁੰਦਾ ਸੀ ਸਮਝ ਲੈ ਫਿਰ ਬੈਠ ਰਹੀ ਹੈ ਨਹੀਂ ਮਾਧਿਅਮ ਤੱਕ ਰਹਿ ਗਈ ਬੈਠਰੀ ਨਹੀਂ ਸਮਝ ਨਹੀਂ ਆਈ ਜੋ ਕੁਝ ਕਿਹਾ ਸੀ ਉਹਦਾ ਪਤਾ ਲੱਗ ਗਿਆ ਦੂਜੇ ਨੂੰ ਵਿਖਿਆਨ ਹੋ ਗਿਆ ਨਾ ਵਿਖਿਆਨ ਹੋ ਗਿਆ ਉਹਦੇ ਅੰਦਰ ਗੱਲ ਸਮਝ ਲਈ ਉਹਨੇ ਫਿਰ ਬੈਠ ਗਈ ਤਿੰਨ ਸਟੇਜਾਂ ਮਾਇਆ ਦੇ ਵਿੱਚ ਰੱਖੀ ਪਸੰਤੀ ਮਾਧਮਾ ਰਹੀ ਮਾਇਆ ਜਿਹੜੇ ਜਦੋਂ ਹਵਾ ਨਾਲ ਸੰਪਰਕ ਹੋਇਆ ਉਹ ਬਾਣੀ ਦਾ ਪਰਾ ਬਾਣੀ ਦਾ ਜਦੋਂ ਹੀ ਮਾਇਆ ਜਾਗੀ ਆਇਆ ਹਵਾ ਔੜ ਕੀ ਬਾਣੀ ਬਣ ਗਈ ਉਹ ਕਾ ਕਿਹਾ ਬਾਉ ਬਣ ਗਿਆ ਤਿੰਨ ਸਟੇਜਾਂ ਮਾਇਆ ਦੇ ਵਿੱਚ ਚੌਥੀ ਸਟੇਜ ਮਾਇਆ ਤੋਂ ਪਰੇ ਉਹ ਕਹਿੰਦੇ ਪਰਾ ਬਾਣੀ ਇਹ ਚਾਰ ਬਾਣੀਆਂ ਨੇ ਪਰ ਇਹਨਾਂ ਦੂਜਿਆਂ ਦੀਆਂ ਸੰਤਾਂ ਦੀਆਂ ਤਾਂ ਉਲਟੀਆਂ ਉਹ ਪਰਾਵਾਲੀ ਬਾਹਰੋਂ ਕਹਿੰਦੇ ਅੰਦਰੋਂ ਲੈ ਕੇ ਜਾਂਦੇ ਨੇ ਅੰਦਰ ਕਿੱਥੇ ਲੈ ਕੇ ਜਾਣੀ ਅੰਦਰ ਕਿੱਥੇ ਲੈ ਕੇ ਅੰਦਰ ਲੈ ਕੇ ਜਾਣੀ ਆ ਬਾਣੀ ਦੀ ਅੰਦਰ ਜਾਂਦੀ ਇਹਦੀ ਸਮਝ ਜਾਂਦੀ ਹੈ ਅੰਦਰ ਅੰਦਰ ਦਾ ਰੜਕੇ ਕੇ ਮੱਖਣੇ ਜਾਂਦਾ ਹੈ ਨਾਮ ਤੋਂ ਸਭ ਹੀ ਬੋਲੇ ਪਵਨਾ ਗਗਨ ਕਰ ਗਿਆ ਬੋਲੇ ਪਵਨਾ ਕਿ ਬੋਲ ਆ ਉਹਦਾ ਹਵਾ ਗਰਜਨ ਗਗਨ ਦੀ ਹੈ ਜਿਹੜੀ ਗਰਜਨ ਵਾਰ ਹੋ ਰਹੀ ਹੈ ਆਵਾਜ਼ ਆ ਰਹੀ ਹੈ ਜੇ ਗਗਨ ਨਾ ਹੋਵੇ ਆਦਮੀ ਪਾਣੀ ਵਿੱਚ ਬਹਿ ਕੇ ਅੰਦਰ ਬੋਲੇ ਆਵਾਜ਼ ਨਹੀਂ ਹੁੰਦੀ ਪਾਣੀ ਜੇ ਬੁਲਬਲਾ ਆਊਗਾ ਪਾਣੀ ਦੇ ਬਾਹਰ ਉਹ ਆਵਾਜ਼ ਆਉਂਦਾ ਅੰਦਰ ਨਹੀਂ ਹੁੰਦੀ ਜਦ ਪਾਣੀ ਦੇ ਬਾਹਰ ਨਿਕਲਦੀ ਆਵਾਜ਼ ਜਿਆਦਾ ਆਵਾਜ਼ ਹੁੰਦੀ ਹੈ ਬਦੂਕ ਚੱਲਦੀ ਹੈ ਜਦੋਂ ਨਾਲੀ ਤੋਂ ਬਾਹਰ ਨਿਕਲਦਾ ਪ੍ਰੈਸ਼ਰ ਤਾਂ ਆਵਾਜ਼ ਆਉਂਦੀ ਅੰਦਰ ਨਹੀਂ ਪ੍ਰੈਸ਼ਰ ਜ਼ਿਆਦਾ ਹੁੰਦਾ ਨਾ ਅੰਦਰੋਂ ਜਦੋਂ ਨਾਲੀ ਤੋਂ ਬਾਹਰ ਜਾਂਦਾ ਉਦੋਂ ਆਵਾਜ਼ ਆਉਂਦੀ ਪਹਿਲਾਂ ਨਹੀਂ ਹੁੰਦੀ ਗਗਨ ਲੱਗਦਾ ਗਗਨ ਚ ਆਉਂਦੀ ਗਗਨ ਚ ਕੇ ਫੈਲਦੀ ਕਰੋ ਗੱਡੀ ਗਗਨ ਤੋਂ ਉੱਥੇ ਫੈਲਦੀ ਨਹੀਂ ਟਰੈਵਲ ਕਰਦੀ ਹੈ ਜਿੱਥੇ ਆ ਕੇ ਗਗਨ ਚੋਂ ਇੱਕਦਮ ਸਪਰੈਡ ਹੋਣਾ ਫੈਲਣਾ ਰੋਟੇਟ ਕਰਨਾ ਉੱਥੇ ਵਾਜੂ ਗਗਨ ਨਾਲ ਟਕਰਾਉਣਾ ਹੈ ਜਾਂਦਾ ਨਾਨਕ ਨਿਹਚਲ ਮਿਲਣ ਸਹਿਜ ਨਾਨਕ ਨਿਹਚਲ ਮਿਲਣ ਸਹਿਜ ਜਿੰਨਾ ਜਰ ਮਨ ਟਕਰਾਉਂਦਾ ਗਗਨ ਦੇ ਨਾਲ ਹਿਲਜਲ ਹੈ ਉਹਨਾਂ ਜਿਹੜੇ ਸ਼ਬਦ ਪੈਦਾ ਹੁੰਦਾ ਗਰਜਣ ਉਹਨਾਂ ਚਿਰ ਆਹਤ ਹੈ ਬਸ ਆਹਤ ਅਨਾਹਤ ਨਹੀਂ ਹੈ ਜਦ ਬੇਚਲ ਹੋ ਜਾਂਦਾ ਹੈ ਅਡੋਲ ਹੋ ਜਾਂਦਾ ਮਨ ਫਿਰ ਇਹਦਾ ਟਕਰਾ ਨਹੀਂ ਰਹਿੰਦਾ ਮਿਲਣ ਸਹਿਜ ਬਸ ਸਹਿਜ ਅਵਸਥਾ ਚ ਜਿੰਨਾ ਚਿਰ ਮਨ ਦੇ ਵਿੱਚ ਕਲਪਨਾ ਚਲਦੀ ਹੈ ਜਿੰਨਾ ਚਿਰ ਮਨ ਸਰਕੂਲੇਟ ਕਰਦਾ ਆਪਣੇ ਅੰਦਰ ਉਹਨਾਂ ਜਿਹੜੇ ਆਵਾਜ਼ ਪੈਦਾ ਹੁੰਦੀ ਹੈ ਉਹਨਾਂ ਜਿਹੜੇ ਦੀ ਵਰਜੀ ਪੈਦਾ ਹੁੰਦੀ ਹੈ ਉਹ ਵਰਜੀ ਪਰਮੇਸ਼ਰ ਦੀ ਵਰਜੀ ਨਾਲ ਟਕਰਾਉਂਦੀ ਹੈ ਜਦ ਮਨ ਦੀ ਵਰਜੀ ਗੁਪਤ ਹੋ ਜਾਂਦੀ ਹੈ मन की मर्जी खत्म हो जाती है मन सोचना बंद कर देता है ये सहज अवस्था चाहिए टकाव की अवस्था चाहिए ज्ञान के बिना नहीं हो सकता ज्ञान का बंदा मन है ਇਸ ਕਰਕੇ ਗੁਰਬਾਣੀ ਦਾ ਗਿਆਨ ਪੜਦੇ ਆ ਵੀ ਬੋਲਣਾ ਹੀ ਬੰਦ ਕਰੋ ਚੁੱਪਾ ਚੁੱਪਣਾ ਚੁੱਪਦਾ ਨਹੀਂ ਹੋਣਾ ਪਰ ਮੈਂ ਮੂੰਹ ਨਾਲ ਚੁੱਪ ਕਰਨਾ ਚੁੱਪ ਨਹੀਂ ਹੋਇਆ ਅੰਦਰੋਂ ਬੋਲਦਾ ਪ੍ਰਗਟ ਨਹੀਂ ਕਰਦਾ ਪਰਾਵਾਣੀ ਦਾ ਹੈ ਅੰਦਰ ਪ੍ਰਗਟ ਨਹੀਂ ਕਰ ਰਿਹਾ ਤੇ ਜਿਹੜੀਆਂ ਮਾਇਆ ਦੇ ਵਿੱਚ ਤਿੰਨ ਸਟੇਜਾਂ ਨੇ ਉਹ ਨਹੀਂ ਕਰ ਰਿਹਾ ਅੰਦਰ ਤਾਂ ਚੱਲਦਾ ਅੰਦਰ ਵਧਾਣੀ ਚੱਲਦੀ ਹੈ ਬਾਹਰ ਪ੍ਰਗਟ ਨਹੀਂ ਕਰ ਰਿਹਾ ਅੰਦਰ ਤਾਂ ਆਵਾਜ਼ ਆ ਰਹੀ ਹੈ ਖੜਕਾ ਆ ਰਿਹਾ ਸਹਿਜ ਅਵਸਥਾ ਜੋ ਕੇ ਦਾ ਬਿਰਨ ਟੱਟੇ ਕੇ ਆਵਾਜ਼ ਇਹਦਾ ਮਤਲਬ ਫਿਰ ਇੱਕ ਹੋ ਗਿਆ ਹੈ ਮਿਲਣ ਹੋ ਗਿਆ ਸਤਗੁਰ ਦੇ ਨਾਲ ਇੱਕ ਮਿਕ ਹੋ ਗਿਆ ਗੁਰ ਇਹ ਪੂਰਾ ਗੁਰ ਹੋ ਗਿਆ ਅਸਲ ਦੇ ਵਿੱਚ ਗੁਰ ਅਧੂਰਾ ਹੋਇਆ ਸੀ ਮਨ ਅਧੂਰਾ ਨਹੀਂ ਹੁੰਦਾ ਕਦੇ ਵੀ ਮਨ ਮਰੇ ਮੇਰਾ ਮਨ ਮੇਰੇ ਨਾਲ ਨਹੀਂ ਮੈਂ ਅਧੂਰਾ ਕਮੀ ਕਮੀ ਮੇਰੇ ਚ ਮੇਰਾ ਮਨ ਬੰਦਾ ਮੈਂ ਕੋਈ ਔਗਣ ਛੱਡ ਨਹੀਂ ਸਕਦਾ ਗੁਰਬਾਣੀ ਮੰਨ ਨਹੀਂ ਸਕਦਾ ਹੀ ਮੇਰੇ 'ਚ ਜਿੱਦਾਂ ਮਨ ਮੰਨ ਗਿਆ ਤਾਂ ਪੂਰਾ ਨਹੀਂ ਹੋਣਾ ਪੂਰਾ ਮਨ ਹੋਣਾ ਮਨ ਕਿ ਪੂਰਾ ਹੋਣਾ ਦਾ ਜਾਇਜ਼ ਆਇਆ ਹੈ ਉਹਨੇ ਤਾਂ ਨਿਰਮਲ ਹੋਣਾ ਬਲੀਦ ਤੋਂ ਉਹਨੇ ਪੂਰਾ ਨਹੀਂ ਹੋਣਾ ਉਹਦਾ ਤਾਂ ਕਲੰਕੇ ਤੋਂ ਹੋਣਾ ਕਲੰਕ ਕਾਹਦਾ ਤੇ ਉਹਦੀ ਗੱਲ ਨਹੀਂ ਬੰਦਾ ਲੱਕ ਇਸ ਗੱਲ ਦਾ ਜੇ ਕੋਈ ਪਿਓ ਮਾਂ ਪਿਓ ਦੀ ਗੱਲ ਨਾ ਬੰਦੇ ਲੈਕ ਮਾਂ ਪਿਓ ਦੀ ਤਾਂ ਉਹ ਦੁਨੀਆ ਦੀ ਨਿਗਾਹ 'ਚ ਚੰਗਾ ਨਹੀਂ ਬੰਦੇ ਕਹਿੰਦੇ ਛੱਡੋ ਪਰੇ ਤਾਂ ਨਲਾਇਕ ਹੈ ਮੁੰਡਾ ਨਾ ਉਹਨਾਂ ਦੇ ਜੇ ਬੁੱਧਰੀ ਗਾਣਗੇ ਕੋ ਪਿੱਛੋਂ ਕਰਦੇ ਜੇ ਘਰ ਦੇ ਕਹਿਣ ਨਲਾਇਕ ਹੈ ਫਿਰ ਤਾਂ ਜਹਾਂ ਰਾਇ ਦੇ ਨਹੀਂ ਤੇ ਸਾਨੂੰ ਤਾਂ ਬਹੁਤ ਦੁੱਖ ਹੈ ਇਹ ਜੇ ਤੁਸੀਂ ਦੇਖੋ ਤੁਹਾਡੀ ਕਿੰਨੀ ਜੈਸੀ ਕਹੇ ਜਾ ਬੁੱਢਾ ਕੀ ਕਰਨ ਗਿਆ ਸਾਨੂੰ ਵੀ ਸ਼ਰਮ ਆਉਂਦੀ ਹੈ ਹਮਦਰਦੀ ਦਾ ਉਹਦਾ ਨਾਲ ਨੂੰ ਕਹੇ ਜੋ ਆਪੇ ਦੁਖੀ ਹੈ ਗੁਰਬਾਣੀ 'ਚ ਦੁੱਖੇ ਪ੍ਰਗਟ ਕੀਤਾ ਹੈ ਦੁੱਖ ਦੁੱਖ ਕਰਕੇ ਹੀ ਇਹ ਪੂਰਿਆ ਹੋਇਆ ਦੁੱਖ ਕਰਕੇ ਹੀ ਗਿਆ ਹੋਇਆ ਉਹ ਆਪਣਾ ਦੁੱਖ ਹੈ ਜਿਹੜਾ ਅੰਦਰਲਾ ਉਹੀ ਪ੍ਰਗਟ ਕੀਤਾ ਹੋਇਆ ਝੜਕੇ ਨੂੰ ਝੜਕਦਾ ਕਹਤਾ ਕੋਈ ਆਪਣੀ ਲਾਜ ਗਲਤੀ ਕਰਦਾ ਅਸਲ ਚ ਉਹ ਦੁੱਖ ਜਿਹੜਾ ਅੰਦਰ ਉਹ ਪ੍ਰਗਟ ਕਰਦਾ ਆਪਣਾ ਦੁੱਖ ਪ੍ਰਗਟ ਕਰਦਾ ਇਹਨੂੰ ਕਿਹਾ ਕੀ ਸੀ ਕਰਦਾ ਕੀ ਕਿਹੜੇ ਰਾਹ ਪੈ ਗਿਆ ਨਾਨਕ ਚ ਮਿਲਣ ਸਹਿਜ ਜੇ ਚਲ ਜਦ ਹੋ ਗਿਆ ਫਿਰ ਟਿਕ ਗਿਆ ਫਿਰ ਮਿਲਣਾ ਫਿਰ ਪੂਰਾ ਕੌਣ ਹੋਇਆ ਪੂਰਾ ਗੁਰ ਹੋਇਆ ਅਧੂਰਾ ਗੁਰ ਹੈ ਪਹਿਲਾਂ ਜਦ ਅਗਰ ਮੰਨੀ ਉਹਦਾ ਬਣਿਆ ਹੋਇਆ ਜਦ ਉਹਦਾ ਮਨ ਮੰਨ ਗਿਆ ਫਿਰ ਗੁਰ ਪੂਰਾ ਪੂਰੇ ਗੁਰ ਕਾ ਸੁਣੋ ਉਪਦੇਸ਼ ਇਹ ਪੂਰੇ ਗੁਰ ਕਾ ਉਪਦੇਸ਼ ਹੈ ਫਿਰ ਬਾਣੀ ਪ੍ਰਗਟ ਹੁੰਦੀ ਉਹ ਤੇ ਬਾਅਦ ਪੂਰਾ ਗੁਰ ਦਾ ਉਹਦਾ ਇੱਕ ਹੋ ਗਿਆ ਇਸ ਨੂੰ ਸਾਬ ਜ਼ਰੂਰਤ ਕਹਿੰਦੇ ਨੇ ਇਸ ਨੂੰ ਦਸਤਾਸਰਾ ਕਹਿੰਦੇ ਦਸਤਾਰ ਸਿਰੇ ਦਾ ਥੋੜਾ ਜਿਹਾ ਫਰਕ ਹੈ ਦਸਤਾਰ ਸਿਰਾ ਜ਼ਿਆਦਾ ਜਿਆ ਹੁਕਮ ਪ੍ਰਗਟ ਹੋ ਜਵੇ ਪੂਰਾ ਪਹਿਲਾਂ ਹੀ ਹੋ ਗਿਆ ਪੂਰਾ ਦਾ ਹੋ ਗਿਆ ਮਨ ਜਾਂ ਬਦਲ ਗਿਆ ਜਦੇ ਮਿਲਣ ਹੋ ਗਿਆ ਨਾਨਕ ਮਿਲ ਗੁਰਮੁਖੀ ਮਿਲਣ ਸਹਿਜੇ ਮਿਲ ਗਿਆ ਹੁਣ ਮਿਲੇ ਦੇ ਬਾਅਦ ਜਦੇ ਦੇ ਅੰਦਰ ਇਹਨੂੰ ਜਦ ਸ਼ਬਦ ਪ੍ਰਗਟ ਹੋਣਾ ਹੈ ਤੁਰਕੀ ਬਾਣੀ ਆਉਣੀ ਹੈ ਧੁਰਕੀ ਬਾਣੀ ਆਈ ਤੇ ਚਿੰਤਾ ਉਦੋਂ ਮਿਟਣੀ ਹੈ ਸਾਰੀ ਅਜੋ ਤਾਂ ਮਨੇ ਮਨੇ ਪੂਰੀ ਚਿੰਤਾ ਨਹੀਂ ਮਿਟੀ ਤੁਰਕੀ ਬਾਣੀ ਆਏ ਦਿਨ ਸਗਲੀ ਚਿੰਤ ਦਿਆਲ ਪੁਰਖ ਮਿਹਰਬਾਨਾ ਜਦ ਨਾਨਕ ਸੱਚ ਫਿਰ ਸੱਚ ਦਾ ਵਿਗਿਆਨ ਹੋਣਾ ਦਿਆਲ ਪੁਰਖ ਮਿਹਰਬਾਨਾ ਕਿਉਂ ਗਿਆ ਦਿਆਲ ਪੁਰਖ ਦਿਆਲ ਹੋ ਗਿਆ ਉਹਨੇ ਬਾਣੀ ਭੇਜਤੀ ਉਹਨੇ ਦਿਆ ਕੀਤੀ ਦਿਆਲ ਪੁਰਖ ਨੇ ਦਿਆ ਕੀਤੀ ਤੁਰਕੀ ਬਾਣੀ ਆ ਗਈ ਤੁਰਕੀ ਬਾਣੀ ਸੁਣਾਤੀ ਮੈਨੂੰ ਦਿਆਲ ਪੁਰਖ ਨੇ ਦਿਆਲ ਪੁਰਖ ਮਿਹਰਬਾਨ ਹੋ ਗਿਆ ਫਿਰ ਨਾਨਕ ਨੇ ਸਜਦਾ ਗਿਆਨ ਕੀਤਾ ਦਿਆਲ ਪੁਰਖ ਮਿਹਰਬਾਨ ਕੌਣ ਹੈ ਉਹ ਗੁਰੂ ਹੈ ਉਹਦਾ ਸ਼ਬਦ ਹੈ ਤੁਰਕੀ ਬਾਣੀ ਸ਼ਬਦ ਗੁਰੂ ਉਹ ਗੁਰੂ ਦਾ ਸ਼ਬਦ ਹੈ ਇਹ ਕੌਣ ਹੈ ਵਿਖਿਆਨ ਕਰਨ ਵਾਲਾ ਕੌਣ ਹੈ ਇਹ ਸਤਗੁਰ ਹੈ ਜਦੋਂ ਧੁਰਕੀ ਬਾਣੀ ਆਉਂਦੀ ਹੈ ਫਿਰ ਸਤਗੁਰ ਦਾ ਜਨਮ ਹੁੰਦਾ ਹੈ ਜਿਹਨੂੰ ਕਹੇ ਕਹੇ ਵਿਦ ਪੁਰਖਾ ਜਨਮ ਵਟਾਇਆ ਉਹ ਵਟਾਇਆ ਕਹਿ ਰਹੇ ਉਹ ਕਹਿ ਰਹੇ ਸਤਗੁਰ ਕੇ ਜਨਮੇ ਗਮਨ ਪਟਾਇਆ ਆਲਾ ਨੌਣ ਜੋ ਜਦ ਮਿਟ ਗਿਆ ਫਿਰ ਜਨਮ ਵਟ ਗਿਆ ਜਿੰਨਾ ਚਿਰ ਆਉਣ ਜਾਣ ਚ ਮਨ ਕਲਪਨਾ ਦੇ ਵਿੱਚ ਜਨਮ ਨਹੀਂ ਹੋਇਆ ਵਟਿਆ ਨਹੀਂ ਸੋ ਸਾਰੀ ਦਾ ਸੰਸਾਰੀ ਹੈ ਕਾਹੇ ਕੋਤਾ ਹੈ ਮਨ ਲਾਇਆ ਕਦ ਨਾ ਜੋੜ ਲਿਆ ਹੈ ਜੀਵਨ ਬਦਲ ਗਿਆ ਤੇਰਾ ਆਸਾ ਮਨਸਾ ਕੇ ਵੀ ਦਿਖਾਈ ਵੀ ਜੋਤ ਨਿਰੰਤਰ ਪਾਈ ਪਿੱਛੇ ਕਰਕੇ ਆਣਾ ਤਾਂ ਪੁੱਛਦੇ ਨੇ ਉਹ ਐਵੇਂ ਨਹੀਂ ਪੁੱਛਦੇ ਪ੍ਰੈਕਟੀਕਲੀ ਜੋ ਦੇਖਦੇ ਨੇ ਨਾਮ ਨੂੰ ਕਹਿੰਦੇ ਤਾਂ ਬਾਲਾ ਨੇ ਥੋੜੀ ਉਮਰ ਕਰਕੇ ਪਰ ਜੋ ਦੇਖ ਰਹੇ ਨੇ ਗੁਣ ਉਹ ਤਾਂ ਹੈਰਾਨ ਨੇ ਇਹ ਅਵਸਥਾ ਨੂੰ ਦੇਖ ਕੇ ਹੈਰਾਨ ਨੇ ਐਡੀ ਉੱਚੀ ਅਵਸਥਾ ਐਡਾ ਉੱਚਾ ਗਿਆਨ ਕਿੱਥੋਂ ਆ ਗਿਆ ਕਿਹੜਾ ਧਰਮ ਸੀ ਕਿਹਨੇ ਚਲਾਇਆ ਕਿਹੜਾ ਗੁਰੂ ਸੀ ਕਦੋਂ ਤੋਂ ਚੱਲਿਆ ਉਸ ਸਵਾਲ ਇਹ ਹੀ ਕੀਤੇ ਸੀ ਨਾਨਕ ਨੇਚਰ ਮਿਰਣ ਸਹਿਜੀ ਮਿਰਣ ਜਿਹੜਾ ਹੈਗਾ ਬੰਦਾ ਮਿਰਣ ਕੀ ਹੈ ਜਦੋਂ ਫੜੋਲ ਹੋ ਜਾਂਦਾ ਹੈ ਤੇ ਚਲ ਹੋ ਜਾਂਦਾ ਹੈ ਨਹੀਂ ਚੱਲਦਾ ਚਲਾਏ ਮਾਨ ਬਰ ਜਦੋਂ ਟਿਕ ਜਾਂਦਾ ਹੈ ਫਿਰ ਇੱਕ ਉਦੋਂ ਇਹਨੂੰ ਪਤਾ ਲੱਗਦਾ ਮੈਂ ਹਮੇਸ਼ਾ ਲਈ ਇੱਕ ਹੋ ਜਾਂਦਾ ਹੈ ਮਿਲਣ ਸਹਿਜ ਇਹ ਸਹਿਜ ਅਵਸਥਾ ਸਹਿਜ ਅਵਸਥਾ ਜਿਹਦਾ ਮਿਲਣਾ ਹੈ ਸੁਣ ਅਵਸਥਾ ਦੇ ਵਿੱਚ ਮਿਲਣ ਨਹੀਂ ਹੈ ਜੇ ਸੁਣ ਅਵਸਥਾ 'ਚ ਮਿਲਣ ਹੈ ਦੇਖੋ ਤਾਂ ਉਸ ਮਿਲਣ ਦਾ ਇਹਨੂੰ ਗਿਆਨ ਦੀ ਜਿਹੜੇ ਮਿਲਣ ਦਾ ਗਿਆਨ ਹੀ ਮਿਲਣ ਕਰਦਾ ਹੈ ਸੁੱਤ ਦੇ ਵਿੱਚ ਵੀ ਮਿਲਣਾ ਸੁੱਤਾ ਪਿਆ ਵੀ ਚਲਾ ਜਾਂਦਾ ਘਰੇ ਉਹਨਾਂ ਦਾ ਗਿਆਨ ਕੋਈ ਨਹੀਂ ਜਾਂ ਜਾਗਦਾ ਮਿਲਦਾ ਗਿਆਨ ਫਿਰ ਜਾਗਦੇ ਕੋ ਜਾਗਦਾ ਮਿਲਦਾ ਜਦ ਅੰਦਰ ਜਿਹੜਾ ਹੈਗਾ ਸਤਗੁਰ ਜਾਗਦਾ ਹੈ ਦਿਓ ਜਦ ਜਾਗ ਕੇ ਉਹਨੂੰ ਮਿਲਦਾ ਫਿਰ ਸੁਪਨਾ ਹਮੇਸ਼ਾ ਲਈ ਬੰਦ ਹੋ ਜਾਂਦਾ ਜਿਹੜਾ ਸੰਸਾਰ ਸੁਪਨਾ ਸੁਪਨਾ ਨਹੀਂ ਰਹਿੰਦਾ ਇਹ ਸੁਪਨਾ ਝੂਠਾ ਸਾਬਤ ਹੋ ਜਾਂਦਾ ਹੈ ਸੁਪਨੇ ਦਾ ਨਫਾ ਨੁਕਸਾਨ ਸੁਪਨੇ ਦੇ ਰਿਸ਼ਤੇ ਸੁਪਨੇ ਦੀ ਤਬਦਲ ਸੁਪਨੇ ਦਾ ਸੰਸਾਰੀ ਇੱਜ਼ਤ ਤੇ ਬੇਇੱਜ਼ਤੀ ਸੁਪਨੇ ਦਾ ਨਫਾ ਨੁਕਸਾਨ ਕੋਈ ਬੇਅਸਰ ਹੋ ਜਾਂਦਾ ਕੋਈ ਨਹੀਂ ਸੁਪਨੇ ਦਾ ਘਾਟਾ ਵਾਦਾ ਕੋਈ ਅਸਰ ਫਿਰ ਸੁਪਨਾ ਸੰਸਾਰ ਹੁਣ ਤੱਕ ਸੰਸਾਰ ਅਸੀਂ ਰੋਜ਼ ਪੜਦੇ ਆ ਰੋਜ਼ ਕਹਿੰਦੇ ਸੁਪਨਾ ਪਰ ਬੰਨਿਆ ਹੋਇਆ ਸੱਚ ਹੈ